ਇਹ ਰਸ ਰਾਮ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਉਹ ਰਸਨਾ ਅਸੀਂ ਜੀਵ ਨੂੰ ਕਹਿਣ ਲੱਗੇ ਜੀਵ ਨੂੰ ਸੁਬੋਧਨ ਨਹੀਂ ਕੀਤਾ ਜਾ ਸਕਦਾ ਜੀਵ ਨੂੰ ਹੱਕ ਨਹੀਂ ਮਾਰੀ ਜਾ ਸਕਦੀ ਜੀਵ ਤਾਂ ਜੀਵ ਨੂੰ ਕੋ ਸੁਣਦਾ ਜੀਵ ਦੇ ਕੰਨ ਨੇ ਜਿਹਨੂੰ ਕਿਹਾ ਇਹ ਰਸਨਾ ਉਹਦੇ ਕੰਨ ਹੈਗੇ ਨੇ ਉਹ ਸੁਣਦਾ ਉਹਦੇ ਦਿਮਾਗ ਹੈਗਾ ਉਹਦੇ ਕੋਲ ਬੁੱਧੀ ਹੈ ਉਹ ਕਹੇ ਵੀ ਤੇਰੀ ਪਿਆਸ ਨਹੀਂ ਜਾਂਦੀ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਪਿਆਸ ਜੀਵ ਨੂੰ ਥੋੜੀ ਲੱਗਦੀ ਹੈ ਇਹ ਗੱਲ ਹੈ ਕਿਸ ਨੂੰ ਪਿਆਸ ਲੱਗੀ ਹੋਵੇ ਜੀਵ ਸੁੱਕਦੀ ਆਪਾਂ ਕਹਿੰਦੇ ਜੀਵ ਨੂੰ ਨਹੀਂ ਪਿਆਸ ਲੱਗਦੀ ਪਿਆਸ ਕੌਣ ਕਹਿੰਦਾ ਕਹਿੰਦਾ ਮੈਨੂੰ ਪਿਆਸ ਲੱਗੀ ਜੋ ਬੋਲਦਾ ਪਿਆਸ ਉਹਨੂੰ ਲੱਗੀ ਹੋਈ ਹੈ ਤੇ ਜੀਵ ਤਾਂ ਬੋਲਦੀ ਨਹੀਂ ਹੈ ਫਿਰ ਬੋਲਦਾ ਤਾਂ ਕੋਈ ਹੋਰ ਹੈ ਬੋਲਣ ਵਾਲੇ ਨੂੰ ਪਿਆਸ ਲੱਗੀ ਹੋਈ ਹੈ ਜੀਵ ਨਹੀਂ ਬੋਲਦੀ ਜੀਵ ਨਾਲ ਬੋਲਦਾ ਕੋਈ ਜੀਵ ਦੀ ਬਦਲ ਨਾਲ ਬੋਲਿਆ ਜਾਂਦਾ ਜਿਹਦੇ ਜੀਵ ਨਹੀਂ ਹੁੰਦੀ ਬੋਲ ਨਹੀਂ ਸਕਦਾ ਉਹ ਬੋਲਣਾ ਚਾਹੁੰਦਾ ਵੀ ਨਹੀਂ ਬੋਲ ਸਕਦਾ ਉਹ ਬੋਲਣਾ ਚਾਹੁੰਦਾ ਹੋਵੇ ਤਾਂ ਵੀ ਨਹੀਂ ਬੋਲ ਸਕਦਾ ਜੀਵ ਦਾ ਇੱਕ ਸਾਜ ਹੈ ਸਾਰਾ ਸਰੀਰ ਇੱਕ ਸਾਜ ਹੈ ਕਬੀਰ ਕਹਿੰਦਾ ਜੋ ਹੁਕਮ ਜੰਤ ਵਜਾਵਤੇ ਜਿਹੜਾ ਸਾਜ਼ ਅਸੀਂ ਵਜਾਉਂਦੇ ਸੀ ਨਾ ਜੰਤ ਸਾਰਾ ਸਰੀਰ ਸਾਜ਼ ਹੈ ਜੋ ਹਮ ਜੰਤ ਵਜਾਵਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਤੇ ਸਾਜ਼ ਵਜਾ ਕੇ ਬੋਲ ਕੇ ਟੁੱਟ ਗਈ ਸਭ ਤਾਰ ਇਹ ਸਾਰੀਆਂ ਤਾਰਾਂ ਟੁੱਟ ਗਈਆਂ ਕਨੈਕਸ਼ਨ ਟੁੱਟ ਗਏ ਅੱਖਾਂ ਨਾਲ ਤਾਰਾਂ ਟੁੱਟ ਗਈਆਂ ਕੰਨਾਂ ਨਾਲ ਤਾਰਾਂ ਟੁੱਟ ਗਈਆਂ ਜੀਭ ਨਾਲ ਤਾਰਾਂ ਟੁੱਟ ਗਈਆਂ ਸਾਜ ਵਿਚਾਰਾ ਫਿਰ ਕੀ ਕਰੂਗਾ ਟੁੱਟ ਗਏ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਜੋ ਚੋਲੇ ਪਜਾਵਣ ਹਾਰ ਪਜਾਵਣ ਹਾਰ ਕੌਣ ਸੀ ਇਹਨੂੰ ਪਜਾਵਣ ਹਾਰ ਨੂੰ ਪਿਆਸ ਲੱਗੀ ਹੈ ਪਜਾਵਣ ਹਾਰ ਹੀ ਰਸਨਾ ਹੈ ਜਿਹੜਾ ਸਰੀਰ ਦੇ ਵਿੱਚ ਬੈਠਾ ਰਸਨਾ ਉਹਦੀ ਨੂੰ ਪਿਆਸ ਲੱਗੀ ਹੈ ਉਹਨੂੰ ਆਖ ਮਾਰੀ ਹੈ ਇਹ ਰਸਨਾ ਨੂੰ ਪਿਆਸ ਕਾਦੀ ਹੈ ਇਹ ਰਸਨਾ ਨੂੰ ਮਾਇਆ ਦੇ ਪਦਾਰਥਾਂ ਦੀ ਪਿਆਸ ਲੱਗਿਆ ਹੀ ਤ੍ਰਿਸ਼ਨਾ ਲੱਗਿਆ ਹੀ ਇਹ ਰਸਨਾ ਤੋਂ ਅਨਰਾਸ ਰਾਜ ਰਹੀ ਤੇਰੀ ਪਿਆਸ ਨਾ ਜਾ ਪਿਆਸ ਕਿਹੜੀ ਹੈ ਤ੍ਰਿਸ਼ਨਾ ਹੈ ਸੱਚੋ ਜਾ ਨਹੀਂ ਸਕਦੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰੇ ਤੇਰੀ ਪਿਆਸ ਨਾ ਜਾਏ ਪਿਆਸ ਨਹੀਂ ਜਾਣੀ ਬਾਹਰਲੇ ਪਦਾਰਥਾਂ ਨਾਲ ਇਹ ਭੁੱਖ ਤੇਰੀ ਭੁੱਖਿਆ ਭੁੱਖ ਨਾ ਉਤਰੇ ਭੁੱਖ ਕਹ ਲੋ ਜਾਂ ਪਿਆਸ ਕਹ ਲੋ ਪਿਆਸ ਨਾ ਜਾਏ ਪਿਆਸ ਨਾ ਹੋਰ ਤੇ ਕਿਤੇ ਜਿੱਚਨ ਹਰ ਰਸ ਪੱਲੇ ਨਾ ਪਾਏ ਜਿੰਨਾ ਜਿਹੜਾ ਹਰ ਰਸ ਨਹੀਂ ਨਾ ਤੈਨੂੰ ਮਿਲਦਾ ਕਿਤੋਂ ਵੀ ਹਰ ਕਾ ਨਾਮ ਨਹੀਂ ਮਿਲਦਾ ਹਰ ਕਾ ਗਿਆਨ ਨਹੀਂ ਮਿਲਦਾ ਤੇਰਾ ਗਿਆਨ ਤੈਨੂੰ ਨਹੀਂ ਮਿਲਦਾ ਤੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਹਾਂ ਤਾਂ ਹੀ ਤਾਂ ਪਿਆਸ ਤਾਂ ਹੀ ਦਾ ਪਿਆਸ ਜਿਹੜੀ ਸਰੀਰ ਦੀ ਹੈ ਉਹਨੂੰ ਆਪਣੀ ਪਿਆਸ ਬਣਾ ਲਿਆ ਸਰੀਰ ਦੀ ਭੁੱਖ ਪਿਆਸ ਨੂੰ ਆਪਣੀ ਪਿਆਸ ਬਣਾ ਲਿਆ ਤੇਰੀ ਪਿਆਸ ਇਹਦੇ ਨਾਲ ਨਹੀਂ ਜਾਣੀ ਇਹ ਸਰੀਰ ਦੀ ਪਿਆਸ ਹੈ ਸਰੀਰ ਦੀਆਂ ਲੋੜਾਂ ਨੇ ਸਰੀਰ ਦੀ ਭੁੱਖ ਹੈ ਤੇਰੀ ਪਿਆਸ ਜਾਊਗੀ ਨਾਮ ਨਾਲ ਹਰ ਰਸ ਨਾਲ ਹਰ ਰਸ ਪੱਲੇ ਨਾਲ ਪਾਏ ਹਰ ਰਸ ਪੱਲੇ ਪਊਗਾ ਤਾਂ ਜਾਊਗੀ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਸਰੀਰ ਦੀ ਜਿਹੜੀ ਪਿਆਸ ਜਾਊਗੀ ਉਹ ਪਾਣੀ ਨਾਲ ਰੋਟੀ ਨਾਲ ਕੱਪੜੇ ਨਾਲ ਇਹਦੀਆਂ ਲੋੜਾਂ ਨਾਲ ਜਾਊਗੀ ਤੈਨੂੰ ਇੰਨਾ ਹੀ ਨਹੀਂ ਪਤਾ ਮੇਰਾ ਔਰ ਮੇਰੇ ਸਰੀਰ ਦਾ ਕੀ ਫਰਕ ਹੈ ਅਲੱਗ-ਅਲੱਗ ਅਲੱਗ-ਅਲੱਗ ਕਰਕੇ ਹੀ ਬਸ ਇਹ ਅਲੱਗ-ਅਲੱਗ ਇੱਥੋਂ ਸਮਝਾਉਣਾ ਸ਼ੁਰੂ ਕਰਤਾ ਇੱਥੋਂ ਅਲੱਗ-ਅਲੱਗ ਦੋ ਸਰੀਰਾਂ ਨੂੰ ਅਲੱਗ-ਅਲੱਗ ਸਮਝਾਉਣਾ ਸ਼ੁਰੂ ਕਰਤਾ ਕਿ ਬਾਹਰਲਾ ਸਰੀਰ ਕੀ ਹੈ ਰਸਨਾ ਕੀ ਹੈ ਜਿੱਤਰ ਹਰਲਾਸ ਪੱਲੇ ਹਰਲਾਸ ਪਾਏ ਪੱਲੇ ਪੀਏ ਹਰ ਰਸ ਬਹੁਤ ਬਹੁਤ ਨਾ ਤ੍ਰਿਸ਼ਨਾ ਲੱਗੇ ਆਏ ਜੇ ਹਾਲਾਸ ਪੱਲੇ ਪੈ ਜਵੇ ਕਿਸੇ ਦੇ ਔਰ ਪੀਲਵੇ ਇਹ ਵੀ ਜ਼ਰੂਰੀ ਹੈ ਨਾ ਪੀਵੇ ਕੋਈ ਬਾਣੀ ਸੁਣ ਲਵੇ ਸਮਝ ਲਵੇ ਪੀਵੇ ਹੈ ਨਾ ਮਨ ਵਿੱਚ ਵਸਾਵੇ ਨਾ ਪੀ ਕੇ ਵੀ ਉਲਟੀ ਕਰ ਦਵੇ ਹਜ਼ਮ ਨਾ ਕਰੇ ਵੀ ਇਹ ਹਰਸ ਬਹੁਤ ਨਾ ਤ੍ਰਿਸ਼ਨਾ ਲੱਗੇ ਬਹੁਤ ਨਾ ਤ੍ਰਿਸ਼ਨਾ ਲੱਗੇ ਆਏ ਇਹ ਤੇਰੇ ਤ੍ਰਿਸ਼ਨਾ ਲੱਗੇ ਵੀ ਨਹੀਂ ਆ ਸਕਦੀ ਕਹੇ ਨਾਨਕ ਹੋਰ ਰਸ ਸਭ ਵਿਸਰੈ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਹਾਂ ਪਰ ਇਹ ਗੱਲ ਜ਼ਰੂਰ ਹੈ ਇੱਕ ਇਹ ਜਿਹੜਾ ਹਰ ਰਸ ਹੈ ਕਰਮੀ ਪਾਈਏ ਇਹ ਕਰਮੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ ਕਰਮੀ ਪਾਈ ਉਹਦੀ ਕਰਮ ਹੈ ਉਹਦੀ ਕਿਰਪਾ ਹੀ ਹੈ ਬੜੇ ਕਰਮੇ ਭਾਈ ਹੈ ਸਤਗੁਰ ਮਿਲੇ ਜਿਸ ਆਏ ਸਤਗੁਰ ਮਿਲੇ ਜਿਸ ਆਏ ਜਿਹਨੂੰ ਸਤਗੁਰ ਦਾ ਗਿਆਨ ਮਿਲ ਜਵੇ ਨਾ ਸੱਚ ਦਾ ਗਿਆਨ ਮਿਲ ਜਵੇ ਕੋਈ ਆਦਮੀ ਹੋਵੇ ਚਾਹੇ ਚਾਹੇ ਕਿਸੇ ਹੋਰ ਸਾਧਨ ਮਿਲ ਜਵੇ ਕਹੇ ਨਾਨਕ ਸਤਗੁਰ ਗਿਆਨ ਨੂੰ ਵੀ ਕਹਿੰਦੇ ਨੇ ਸੱਚ ਦੇ ਨੂੰ ਕਬੀਰ ਨੂੰ ਆਦਮੀ ਨਹੀਂ ਮਿਲਿਆ ਗ੍ਰੰਥ ਮਿਲ ਗਏ ਗਿਆਨ ਨੂੰ ਤਾਂ ਪੜ ਲਿਆ ਲੈ ਲਿਆ ਗੁਰਨਾਨਕ ਨੂੰ ਸ਼ਬਦ ਮਿਲ ਗਿਆ ਉਪਦੇਸ਼ ਮਿਲ ਗਿਆ ਗਿਆਨ ਆਦਮੀ ਨਹੀਂ ਮਿਲਿਆ ਮਿਲਣਾ ਗਿਆਨ ਚਾਹੀਦਾ ਚਾਹੇ ਬੰਦੇ ਤੋਂ ਮਿਲ ਜਵੇ ਬੰਦੇ ਤੋਂ ਵੀ ਲਏ ਤੇ ਹੀ ਮਿਲੂਗਾ ਬੰਦੇ ਤੋਂ ਕਿਹੜਾ ਸਾਰੇ ਹੀ ਲੈ ਲੈਂਦੇ ਨੇ ਨਾ ਤਾਂ ਜੋ ਸਾਰੇ ਲੈਂਦੇ ਨੇ ਨਾ ਬੰਦੇ ਤੋਂ ਗਿਆਨ ਸਾਰੇ ਲੈਂਦੇ ਨੇ ਮਜੀ ਨੇ ਲੈਣਾ ਲੈ ਰੰਦਾ ਜਿਹਦੇ ਤੇ ਉਹਦੀ ਕਿਰਪਾ ਹੁੰਦੀ ਉਹ ਲੈ ਲੈਂਦਾ ਉਹ ਨਹੀਂ ਲੈਂਦਾ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਬਸੇ ਮਨ ਆਏ ਨਾਨਕ ਕਹਿੰਦਾ ਹੋਰ ਜਿਹੜੇ ਰਸ ਦੇ ਨਾ ਸਾਰੇ ਮਾਇਆ ਦੇ ਰਸ ਸਭ ਬਿਸਰੇ ਅਸਲ ਦੇ ਵਿੱਚ ਰਸ ਹੈ ਨਹੀਂ ਗੁਰਬਾਣੀ ਨਹੀਂ ਬੋਲਦੀ ਰਹੂ ਰਸ ਰਸ ਕੇਵਲ ਉਹ ਹੈ ਜਿਹੜਾ ਆਤਮਾ ਦਾ ਰਸ ਹੁੰਦਾ ਸਰੀਰ ਦੇ ਰਸ ਸਰੀਰ ਨੂੰ ਕੀ ਪਤਾ ਰਸ ਦਾ ਰਸ ਦਾ ਟੇਸਟ ਤਾਂ ਲੈਂਦੀ ਆਤਮਾ ਉਹ ਆਤਮਾ ਦੇ ਰਸ ਹੈ ਨਹੀਂ ਉਹ ਇਸ ਕਰਕੇ ਅਨਰਸ ਕਹਿੰਦੇ ਜਿਹਨੂੰ ਰਸਤਾ ਹੈਗਾ ਨਾ ਹੋਰ ਕਿਸੇ ਦੇ ਰਸ ਹੋਣੇ ਨੇ ਆਤਮਾ ਦੇ ਰਸ ਨਹੀਂ ਆਤਮਾ ਦਾ ਕੋਈ ਸੰਬੰਧ ਨਹੀਂ ਹੁੰਦਾ ਸੰਸਾਰ ਦੇ ਰਸ ਆਤਮਾ ਦੇ ਰਸ ਨਹੀਂ ਆ ਰਸ ਦੇ ਇਹ ਬਿਸਰ ਜਾਂਦੇ ਨੇ ਜਾਂ ਹਰ ਬਸੇ ਮਨ ਆਏ ਚਾਰ ਬਸੇ ਮਨ ਆਏ ਇਹਨਾਂ ਦਾ ਟੇਸਟ ਟੇਸਟ ਰਹਿਦਾ ਹੀ ਨਹੀਂ ਇਹਨਾਂ ਦੀ ਭੁੱਖ ਪਿਆਸ ਰਹਿਦੀ ਹੋਈ ਨਹੀਂ ਵਿਸਰ ਜਾਂਦੇ ਨੇ ਜਾਂ ਹਰ ਬਸੇ ਮਨ ਆਏ